ਅਥ ਬਨਮੋ ਪ੍ਰਵੇਸ਼ ਕਥਨੰ ਦੋਹਰਾ ਏ ਬਿਦਮਾਰ ਬਿਰਾਦ ਕਉ ਬਨਮੋ ਤਸੇ ਨਸੰਗ ਸੋ ਕਵ ਸਿਆਮ ਏ ਬਿਦ ਕਹਿਓ ਰਗਬਰ ਜੁਧ ਪ੍ਰਸੰਗ ਸੁਖਦਾ ਚੰਦ ਰਿਖ ਅਗਸਤ ਧਾਮ ਕੈ ਰਾਜ ਰਾਮ ਤੁਜ ਧਰਮ ਤਾਮ ਸਿਆ ਸਹਿਦ ਬਾਮ ਲਖ ਰਾਮ ਵੀ ਦਿਖ ਦੀਨ ਤੀਰ ਜਬ ਸਰਬ ਚੀਰ ਹਰ ਸਰਬ ਪੀਰ ਰਿਖ ਬਿਦਾ ਕੀਨ ਆ ਸਿਖਾ ਦੀਨ ਦੁਤ ਰਾਮ ਚੀਨ ਮਨ ਮਨ ਪ੍ਰਵੀਨ ਪ੍ਰਭ ਪ੍ਰਾਤ ਸੰਗ ਸੀ ਸੰਗ ਸੁਰੰਗ ਤਾ ਚਿੰਤ ਅੰਗ ਤਸ ਬੰਡ ਸੰਗ ਥਰ ਬਾਣ ਪਾਨ ਕਟਕਸ ਕਿਰਪਾਨ ਪੁਜ ਬਰ ਅਜਾਨ ਚਲ ਤੀਰਥ ਨਾਨ ਗੋਦਾਵਰ ਤੀਰ ਗੈ ਸਹਿਤ ਵੀਰ ਤਜ ਰਾਮ ਚੀਰ ਕੀ ਸੁਚ ਸਰੀਰ ਲਖ ਰਾਮ ਰੂਪ ਅਦਭੁਤ ਅਨੂਪ ਜਾਹਉਤੀ ਸੂਪ ਤਹ ਗਏ ਭੂਪ ਕਹੀ ਤਾਇ ਤਾਤ ਸੁਨ ਸੂਪ ਬਾਤੇ ਦੁਇ ਅਤਿਥ ਨਾਤ ਲਹਿ ਅਨੂਪ ਗਾਤ ਸੁੰਦਰੀ ਛੰਦ ਸੂਪ ਨਖਾਏ ਭਾਂ ਸੁਨੀ ਜਬ ਧਾਇ ਚਲੀ ਜਬ ਲੰਮ ਤ੍ਰਿਆ ਤਬ ਕਾਮ ਸਰੂਪ ਕਲੇਵਰ ਜਾਣੈ ਰੂਪ ਅਨੂਪ ਤਿਹੂ ਪਰਮਾਨੈ ਤਾਇ ਕਇਓ ਰਗੁਰਾਇ ਪੈ ਤੇ ਜੈਸ ਨਿਰਲਾਜ ਕਹਿ ਨਾ ਕੋ ਕਿਹੇ ਹਉ ਅਟਕੀ ਤੁਮਰੀ ਛਬ ਕੇ ਬਰ ਰੰਗ ਰੰਗੀ ਰੰਗੇ ਦ੍ਰਿਗਦੂ ਪਰ ਰਾਮ ਬਾਜ ਸੁੰਦਰੀ ਛੰਦ ਜਹ ਤਹਾ ਜਾ ਪ੍ਰਾਤਮ ਵਾਰੇ ਵੈ ਰਿਜਹਿ ਲਖ ਨੈਣ ਤਿਹਾਰੇ ਸੰਗ ਸਿਆਵ ਲੋਕ ਕਿਰਸੋਦਰ ਕੈਸੇ ਕਹਿ ਰਾਖ ਸਕੋ ਤੁਮ ਕੋ ਘਰ ਮਾਤ ਪਿਤਾ ਕਹਿ ਮੋਹ ਤਜਿਓ ਮਨ ਸੰਗ ਫਰੀ ਹਮਰੇ ਬਨ ਹੀ ਬਨ ਤਾਹੇ ਤਜੋ ਕਸ ਕੈ ਸੁਨ ਸੁੰਦਰ ਜਾਓ ਤਹਾਂ ਜਹਾਂ ਭਰਾਤ ਕਿਰ ਸੋਦਰ ਜਾਤ ਪਈ ਸੁਨ ਬਹਿਣ ਤ੍ਰਿਆ ਤਹ ਬੈਠ ਦੇ ਰਣ ਤੀਰ ਜਤੀ ਜਾ ਸੋ ਨਾ ਬਰੈ ਅਤ ਰੋਸ ਭਰੀ ਤਵ ਨਾਕ ਕਟਾਏ ਗਈ ਗ੍ਰਹਿ ਕੋ ਸਭ ਇਤ ਸ੍ਰੀ ਵਿਚਿਤ੍ਰ ਨਾਟਕੇ ਰਾਮ ਅਵਤਾਰ ਕਥਾ ਸੂਪ ਨਖਾ ਕੋ ਨਾਗ ਕਾਟ ਬੋ ਧਿਆਇ ਸਮਾਪਤ ਮਸਤ ਸੁਭ ਮਸਤ ਅਥ ਖਰ ਦੂਖਨ ਦਈਤ ਜੁਦ ਕਥਨੰ ਸੁੰਦਰੀ ਛੰਦ ਰਾਵਣ ਤੀਰ ਰੋਧ ਪਈ ਜਬ ਰੋਸ ਪਰੇ ਤਨ ਬੰਸ ਬਲੀ ਸਭ ਲੰਕਸ ਧੀਰ ਵਜੀਰ ਬੁਲਾਏ ਦੂਖਨ ਓ ਖਰਦੀਤ ਬਿਠਾਏ ਸਾਜ ਸਨਾ ਸੁਵਾ ਦੁਰਗਤ ਬਾਜਦ ਬਾ ਚਲੇ ਗਜ ਗਜਤ ਮਾਰੀ ਮਾਰ ਦਸੋ ਤਿਤ ਕੂਕੇ ਸਾਵਨ ਕੀ ਕੜ ਜਿਉ ਘੁਰ ਢੂਕੇ ਗਜਤ ਹੈ ਰਣਵੀਰ ਮਹਾਮਨ ਤਜਤ ਹੈ ਨੀ ਭੂਮ ਯੋਧਨ ਛਾਜਤ ਹੈ ਚਗ ਸਰੋਣ ਤਥੇ ਸਰ ਨਾਦ ਕਰੈ ਕਿਲਕਾਰ ਭਿਆੰਕਰ ਤਾਰਕਾ ਛੰਦ ਰਣ ਰਾਜ ਕੁਮਾਰ ਬਿਰਚ ਹੈਗੇ ਸਰਸੇਲ ਸਰਾਸਣ ਨਚ ਹੈਗੇ ਸੋ ਬਰੁੱਧ ਅਵਦ ਸੁਗਾ ਜੈਗੇ ਰਣ ਰੰਗੈ ਰਾਮ ਬਿਰਾਜ ਹੈਗੇ ਸਰ ਯੋਗ ਪ੍ਰੋਗ ਪ੍ਰਹਾਰੈਗੇ ਰਣ ਰੰਗ ਪੀਤ ਬਿਹਾਰੈਗੇ ਸਰ ਸੂਲ ਸਨਾਹਰ ਛੁਟੈਗੇ ਦਿੱਤ ਪੁੱਤਰ ਧਰਾ ਪਰ ਲੁਟੈਗੇ ਸਰ ਸੰਕਾ ਸੰਕਤ ਬਾਹੈਗੇ ਬਿਨ ਪੀਤ ਭਇਆ ਦਲ ਦਾਹੈਗੇ ਛਿਤ ਲੁੱਥ ਬਿਲੁੱਥ ਬਿਥਾਰੈਗੇ ਤਰਸਣੈ ਸਮੂਲ ਉਪਾਰੈਗੇ ਨਵ ਨਾਦ ਨਫੀਰ ਨਪਾਜ ਤੇ ਗਲ ਗੱਜ ਹਠੀਰਣ ਰੰਗ ਫਿਰੇ ਲਗੇ ਬਾਣ ਸਨਾਹ ਦੁਸਾਰ ਕਢੇ ਸੂਤ ਤਛਕ ਗੇ ਜਮ ਰੂਪ ਮੱਡੇ ਬਿਨ ਸੰਖ ਸਨਾਹਰ ਚਾਰਤ ਹੈ ਰਣ ਵੀਰਨ ਵੀਰ ਪ੍ਰਚਾਰਤ ਹੈ ਸਰ ਸੁਧ ਸਿਲਾ ਸਿਧ ਛੋਰਤ ਹੈ ਜੀ ਰੋਸ ਹਾਲ ਕੋਰਤ ਹੈ ਰਣ ਧੀਰ ਯੋਧਨ ਲੁਜਤ ਹੈ ਰਦ ਪੀਸ ਭਲੋ ਕਰ ਜੁਜਤ ਹੈ ਰਣ ਦੇਵ ਦੇਵ ਨਿਹਾਰਤ ਹੈ ਜੈ ਸਦਨ ਨਦ ਪੁਕਾਰਤ ਹੈ ਗਣ ਗਿੱਧਣ ਬ੍ਰਿਧ ਰੜੰਤ ਨਵੰਕਿਲ ਕੰਤ ਸੁਡਾਕਣ ਉਚ ਸੁਰੰਗ ਭ੍ਰਮ ਛਾੜ ਪੁਕਾਰਤ ਪੂਪੂੰ ਰਣ ਰੰਗ ਬਿਹਾਰਤ ਪ੍ਰਾਦੂੰ ਖਰ ਦੂਖਣ ਮਾਰ ਬਿਹਾਇ ਦਏ ਜੈ ਸੱਦਨ ਨਦ ਬਿਹਦ ਭੈ ਸੁਰ ਫੂਲਣ ਕੀ ਵਰਖਾ ਵਰਖੇ ਰਣ ਧੀਰ ਅਧੀਰ ਦੋ ਪਰਖੇ ਇਤ ਸ੍ਰੀ ਵਿਚਿਤ੍ਰ ਨਾਟਕੇ ਰਾਮ ਅਵਤਾਰ ਕਥਾ ਖਰ ਦੂਖਣ ਦਈਦ ਬਧਾ ਧਿਆਇ ਸਮਾਪਤ ਮਸਤ ਅਥ ਸੀਤਾ ਹਰਨ ਕਥਨੰ ਮਨੋਵਰ ਚੰਦ ਰਾਵਣ ਨੀਚ ਮਰੀ ਚੁਕੇ ਗ੍ਰਹਿ ਬੀਜ ਗਏ ਬਦ ਵੀਰ ਸੁਨੈ ਹੈ ਬੀਸੂ ਬਾਇ ਹਥਿਆਰ ਗਏ ਰਿਸ ਮਾਰ ਮਨੈ ਦਸ ਸੀਸ ਤਨੈ ਹੈ ਨਾ ਕਟਿਓ ਜਿਨ ਸੂਫ ਨਖਾ ਕਹਾ ਤਉ ਤੇਹ ਕੋ ਦੁਖ ਦੋਖ ਲਗੈ ਹੈ ਰਾਵਲ ਕੋ ਬਨ ਕੈ ਪਲਮੋ ਛਲ ਕੈ ਤੇ ਕੀ ਕਰਨੀ ਤਰ ਲਿਆ ਹੈ ਮਰੀਜ ਬਾਜ ਮਨੋਹਰ ਛੰਦ ਨਾਥ ਅਨਾਥ ਸੁਨਾਤ ਕੀਓ ਕਰ ਕੈ ਅਤਿ ਮੋਰ ਕਿਰਪਾ ਕਹ ਆਏ ਪੌਣ ਪੰਡਾਰ ਅਟੀ ਬਿਕਟੀ ਪ੍ਰਭ ਆਜ ਸਵੈ ਕਰ ਬਾਰ ਸੁਹਾਏ ਦੁਆਇ ਕਰ ਜੋਰ ਕਰੋ ਬਿਨਤੀ ਸੁਣ ਕੈ ਨਿਰਪਨਾਦ ਗੁਰੂ ਮਤ ਮਾਨੋ ਸ੍ਰੀ ਰਗਵੀਰ ਸਹੀ ਅਵਤਾਰ ਤਿਨੈ ਤੂੰ ਮਾਨਸ ਕੈ ਨਾ ਪਛਾਨੋ ਰੋਸ ਪਰਿਓ ਸਭ ਅੰਗ ਜਰਿਓ ਮੁਖ ਰਤ ਕਰਿਓ ਜੁਗ ਨੈਣ ਤਚਾਏ ਤੈ ਨਾ ਲਗੇ ਖਮਰੇ ਸਟ ਬੋਲਣ ਮਾਨਸ ਦੁਆਇ ਅਵਤਾਰ ਗਨਾਏ ਮਾਤ ਕੀ ਏਕ ਹੀ ਬਾਤ ਕਹੇ ਤਜ ਤਾਤ ਕਿਰਣਾ ਬਨਵਾਸ ਨਿਕਾਰੇ ਤੇ ਦੋ ਦੀਨ ਅਧੀਨ ਜੁਗਿਆ ਕਸ ਕੈ ਭਿਰ ਹੈ ਸੰਗ ਆਨ ਹਮਾਰੇ ਜੋ ਨਹੀਂ ਜਾਤ ਤਹਾਂ ਕਹਤੈ ਸਠ ਤੋਰ ਜਟਾਨ ਕੋ ਜੂਟ ਪਟੈ ਹੋ ਕੰਚਨ ਕੋਟ ਕੇ ਉਪਰ ਤੇ ਡਰ ਤੋਹੇ ਨਦੀ ਸਰ ਬੀਜ ਡੁਬੈ ਹੋ ਚਿਤ ਚ ਰਾਤ ਵਿਸਾਤ ਕਛੂ ਨਾ ਰਸਾਤ ਚਲਿਓ ਮੁਨ ਕਾਤ ਪਛਾਨੀ ਰਾਵਣ ਨੀਚ ਕੀ ਮੀਚ ਅਧੋਗਤ ਰਾਗ ਭਾਨਪੁਰੀ ਸੁਰਮਾਨੀ ਕੰਚਨ ਕੋ ਹਰਨਾ ਬਨ ਕੇ ਰਗਵੀਰ ਬਲੀ ਜਾਤ ਹੋਤਾ ਆਇਓ ਰਾਮ ਨੂੰ ਵੈ ਉਤ ਤੇ ਜੁਗਿਆ ਸੀ ਲੈਣ ਚਲਿਓ ਜਨਮੀ ਚਲਾਇਓ ਸੀਬ ਲੋਕ ਕੁਰੰਕ ਪ੍ਰਭਾ ਕਹ ਮੋਹਿ ਰਹੀ ਪ੍ਰਭ ਤੀਰ ਉਚਾਰੀ ਆਨ ਦਿਜੈ ਹਮ ਕੋ ਮ੍ਰਿਗਵਾਸ ਸੁਨ ਸ੍ਰੀ ਅਵਧੇਸ਼ ਮੁਕੰਦ ਮੁਰਾਰੀ RAM ਬਾਜ ਸੀ ਮ੍ਰਿਗਾ ਕਹੁ ਕੰਚਨ ਕੋ ਨਹਿ ਕਾਣ ਸੁਨਿਓ ਬਿਦਨੈ ਨਾ ਬਨਾਇਓ ਬੀਸ ਬਿਸਵੇ ਛਲ ਦਾਨਵ ਕੋ ਬਨ ਮਹਿ ਜੇ ਆਣ ਤੁਮੈ ਢਾਕਾਇਓ ਪਿਆਰੀ ਕੋ ਆਇਸ ਮੇਟ ਸਕੈ ਨਾ ਬਿਲੋਕ ਸਿਆ ਕਹੋ ਆਤਰ ਭਾਰੀ ਬਾਂਧ ਨਿਖੰਗ ਚਲੇ ਕਟ ਸੋ ਕੈ ਭਰਾਤ ਇਆਂ ਕਰਜੈ ਰਖਵਾਰੀ ਓਟ ਥੱਕਿਓ ਕਰ ਕੋਟ ਨਿਸਾਚਰ ਸ੍ਰੀ ਰਗਵੀਰ ਨਿਦਾਨ ਸੰਘਾਰਿਓ ਹੇ ਲਹੁ ਵੀਰ ਉਬਾਰ ਲੈ ਮੋਹ ਕਾ ਯੋ ਕਹਿ ਕਹਿ ਪੁਨਰਾਮ ਪੁਕਾਰਿਓ ਜਾਨ ਕੀ ਬੋਲ ਕੋ ਬੋਲ ਸੁਨਿਓ ਤਬ ਹੀ ਤੇ ਹੋਰ ਸੁਮਿੱਤਰ ਪਠਾਇਓ ਰੇ ਕਮਾਨ ਕੀ ਕਾਰ ਮਹਾਬਲ ਜਾਤ ਪਏ ਇਤ ਰਾਵਣ ਆਇਓ ਭੇਖ ਅਲੇਖ ਉਚਾਰ ਕੈ ਰਾਵਣ ਜਾਤ ਪਏ ਸੀ ਕੇ ਢਿਗ ਜਾਓ ਲੋਕ ਤਨੀ ਧਨਵਾਨ ਬਡੂ ਤੇ ਜਾਇ ਮਿਲੈ ਮਗ ਮੋ ਠਗ ਜਿਓ ਕਛ ਦੇਹੋ ਪਿਛਾ ਮ੍ਰਿਗ ਨੈਨ ਹਮੈ ਇਹ ਰੇਖ ਮਿਟਾਏ ਹਮੈ ਅਬ ਹੀ ਬਿਨ ਰੇਖ ਪਈ ਅਬ ਲੋਕ ਲਈ ਹਰ ਸੀ ਉਡਿਓ ਨਭ ਕੋ ਤਬ ਹੀ ਇਤ ਸ੍ਰੀ ਵਿਚਿਤ੍ਰ ਨਾਟਕ ਰਾਮ ਅਵਤਾਰ ਕਥਾ ਸੀਤਾ ਹਰਨ ਜਾਏ ਸਮਾਪਤਮ ਅਤ ਸੀਤਾ ਖੋਜ ਬੋ ਕਥਨੰ ਤੋਟਕ ਛੰਦ ਰਗੁਨਾਥ ਹਰੀ ਸੀ ਹੇਰ ਮਨੁ ਗੈ ਬਾਣ ਸਿਲਾ ਸਿਤ ਸਜ ਤਨੰ ਚਹੁ ਹੋਰ ਸੁਧਾਰ ਨਿਹਾਰ ਫਿਰੇ ਛਿਤ ਉਪਰ ਸ੍ਰੀ ਰਘੁਰਾਜ ਗਿਰੇ ਲਗ ਵੀਰ ਉਠਾਏ ਸੋ ਅੰਕ ਪਰੇ ਮੁਖ ਪੋਛ ਤਵੈ ਬਚਨਾ ਉਚਰੇ ਕਾਸਾ ਧੀਰ ਪਰੇ ਪ੍ਰਭ ਧੀਰ ਤਰੋ ਸੀ ਜਾਏ ਕਾ ਤੇ ਸੋਧ ਕਰੋ ਉਠ ਠਾੜ ਪਏ ਫਿਰ ਭੂਮ ਗਿਰੇ ਪਹਿਰੇ ਇਕ ਕਿਲੋ ਫਿਰ ਪ੍ਰਾਨ ਫਿਰੇ ਤਨ ਚੇਤ ਸੁਚੇਤ ਉਠੇ ਹਰਿਓ ਰਣ ਮੰਡਲ ਮਤ ਗਿਰਿਓ ਭਟ ਜਿਉ ਚਉ ਔਰ ਪੁਕਾਰ ਪੁਕਾਰ ਥਕੇ ਲਗ ਪ੍ਰਾਤ ਪਏ ਬਹੁ ਭਾਂਤ ਚੱਥੇ ਉਠ ਕੈ ਪੁਨ ਪ੍ਰਾਤ ਇਸਨਾਨ ਗਏ ਜਲ ਜੰਤ ਸਭੈ ਜਰ ਛਾਰ ਭੈ ਬਿਰਹੀ ਦੇ ਔਰ ਸੋ ਦਿਸ਼ਤਰੈ ਤਰੈ ਫਲ ਫੂਲ ਪਲਾਸ ਆਕਾਸ ਜਰੈ ਕਰ ਸੋ ਧਰ ਜਉ ਛੁਅੰਤ ਪਈ ਕਜ ਬਾਸਨ ਜਿਉ ਪਕ ਫੂਟ ਗਈ ਜੇ ਭੂਮ ਥਲੀ ਪਰ ਰਾਮ ਫਿਰੇ ਦਵ ਜਿਉ ਜਲ ਪਾਤ ਪਲਾਸ ਗਿਰੇ ਟੁੱਟ ਆਸੂ ਆਰਨ ਨੈਣ ਚਰੀ ਮਨੁ ਤਾ ਤਵਾ ਪਰ ਮੂੰਗ ਪਰੀ ਤਨ ਰਾਗ ਭੇਰ ਸਮੀਰ ਦਰੀ ਤਜ ਧੀਰ ਸਰੋਵਰ ਮਾਜ ਦੁਰੀ ਨਹਿ ਤਤਰ ਥਲੀ ਸਦ ਪੱਤਰ ਰਹੇ ਜਲ ਜੰਤ ਪਰਤਰਣ ਪੱਤਰ ਦੇਹੇ ਇਤ ਢੂੰਡ ਬਣੇ ਰਗਨਾਥ ਫਿਰੇ ਉਤਰਾਵਨ ਆਣ ਜਟਾਯੂ ਕਿਰੇ ਰਣ ਛੋਰ ਹਠੀ ਪਗ ਦੁਐ ਨਾ ਭਜਿਓ ਉਡ ਪਛ ਗਏ ਪੈ ਨਾ ਪਛ ਤਜਿਓ ਗੀਤਾ ਮਾਲਤੀ ਛੰਦ ਪਥ ਰਾਜ ਰਾਵਣ ਮਾਰ ਕੈ ਰਗੁਰਾਜ ਸੀਤੈ ਲੈ ਗਿਓ ਨਵਯੋਰ ਖੋਰ ਨਿਹਾਰ ਕੈ ਸੋ ਜਟਾਉ ਸੀ ਸੰਦੇਸ ਦਇਓ ਤਬ ਜਾਨ ਰਾਮ ਗਏ ਬਲੀ ਸੀ ਸਤ ਰਾਮਨ ਹੀ ਹਰੀ ਹਨਮੰਤ ਮਾਰਗ ਮੋ ਮਿਲੇ ਤਬ ਮਿੱਤਰਤਾ ਤਾ ਸੋ ਕਰੀ ਤਿਨ ਆਣ ਸ੍ਰੀ ਰਗਰਾਜ ਕੇ ਕਪਿਰਾਜ ਪਾਇਨ ਡਾਰਿਓ ਤਿਨ ਬੈਠ ਗੈਠ ਇਕੈਠ ਵੈ ਇਹ ਭਾਂਤ ਮੰਤਰ ਵਿਚਾਰਿਓ ਕਪ ਵੀਰ ਧੀਰ ਸਧੀਰ ਕੇ ਪਟ ਮੰਤਰ ਵੀਰ ਵਿਚਾਰ ਕੈ ਅਪਨਾਏ ਸੁਗ੍ਰੀਵ ਕਉ ਚਲੇ ਰਾਜ ਬਾਲ ਸੰਘਾਰ ਕੈ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਬਾਲ ਬਧਾ ਧਿਆਇ ਸਮਾਪਤਮ